ਜੱਟ ਮਰ ਗਿਆ ਕਰਦਾ ਰਾਖੀ ਨੀ ਤੇਰੇ ਹੁਣ ਤੇ ਆਈ ਬਸਾਖੀ ਨੀ ਕੀ ਜਾਦੂ ਕਰ ਗਈ ਕਣਕਾਂ ਤੇ ਜਾਦੂ ਕਰ ਗਈ ਕਣਕਾਂ ਤੇ ਸੋਨੇ ਦਾ ਰੰਗ ਚੜਾ ਗਈ ਮੋਟਰ ਤੇ ਮੋਟਰ ਤੇ ਤੇਰਾ ਨਾਂ ਲਿਖਦਾ ਸਾਡੀ ਕਣਕ ਸਾਰੀ ਨਸ਼ੇ ਆ ਗਈ ਮੋਟਰ ਤੇ ਤੇਰਾ ਨਾਂ ਲਿਖਦਾ ਸਾਡੀ ਕਣਕ ਸਾਰੀ ਨਸ਼ੇ ਆ ਸਾਡੀ ਕਣਕ ਸਾਰੀ ਨਸ਼ੇ ਆ ਗਈ ਜਨਤਾ ਲੋਰ ਦੀ ਪੱਟੀ ਨੀਂ ਨਿਤ ਮੋਟਰ ਤੇ ਡੇਰੇ ਲਾਵੇ ਵਗੇ ਪੌਣ ਪੱਛੋਂ ਦੀ ਜੋ ਕਣਕ ਦੀਆਂ ਕੰਗੀਆਂ ਕਰਦੀ ਜਾਵੇ ਵਗੇ ਪੌਣ ਪੱਛੋਂ ਦੀ ਜੋ ਕਣਕ ਦੀਆਂ ਕੰਗੀਆਂ ਕਰਦੀ ਜਾਵੇ ਕਾਲੇ ਕੇਸ ਮੈਂ ਵੇਖੋ ਖੋਲ ਤੱਕ ਸਾਰੀ ਨਸ਼ੇ ਆ ਗਈ ਮੋਟਰ ਤੇ ਤੇਰਾ ਨਾਂ ਲਿਖਦਾ ਸਾਡੀ ਕਣਕ ਸਾਰੀ ਨਸ਼ੇ ਆ ਗਈ ਜੱਟ ਮਰ ਗਿਆ ਕਰਦਾ ਰਾਖੀ ਤੇਰੇ ਆਉਣ ਤੇ ਆਈ ਵਸਾਖੀ ਮਰ ਗਿਆ ਕਰਦਾ ਰਾਖੀ ਨੀ ਤੇਰੇ ਆਉਣ ਤੇ ਆਈ ਵਸਾਖੀ ਨੀ ਕੀ ਜਾਦੂ ਕਰ ਗਈ ਕਣਕਾਂ ਤੇ ਸੋਨੇ ਦਾ ਰੰਗ ਚੜਾ ਗਈ ਮੋਟਰ ਤੇ ਦੀ ਕਣਕ ਸਾਰੀ ਨਸ਼ੇ ਆ ਗਈ ਮੋਟਰ ਤੇ ਤੇਰਾ ਨਾਂ ਲਿਖਤਾ ਸਾਡੀ ਕਣਕ ਸਾਰੀ ਨਸ਼ੇ ਆ ਗਈ ਸੋ ਕਿਵੇਂ ਲੱਗਿਆ ਗਾਣਾ ਕਮੈਂਟ ਕਰਕੇ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਇਸ ਚੈਨਲ ਤੇ ਫਿਰ ਆਪਾਂ ਹੋਰ ਨਵੇਂ-ਨਵੇਂ ਇਦਾਂ ਦੇ ਗਾਣੇ ਆਉਂਦੇ ਰਿਹਾ ਕਰਾਂਗੇ ਨਾਲੇ ਤੁਸੀਂ ਮੈਨੂੰ ਦੱਸ ਦਿਆ ਕਰੋ ਵੀ ਕਿਹੜਾ ਗਾਣਾ ਕਰਨਾ ਚਾਹੀਦਾ ਕਿਹੜਾ ਗਾਣਾ ਨਹੀਂ ਕਰਨਾ ਚਾਹੀਦਾ ਕੋਈ ਪਲੇਟਫਾਰਮ ਹੈ ਨਹੀਂ ਸੀਗਾ ਇਸ ਤਰ੍ਹਾਂ ਦਾ ਸੋ ਉਮੀਦ ਹੈ ਤੁਸੀਂ ਸਾਰੇ ਚੈਨਲ ਸਬਸਕ੍ਰਾਈਬ ਕਰੋਗੇ ਅੱਗੇ ਵੀ ਭੇਜ ਦਿਓ ਲਿੰਕ ਤੇ ਮੈਂ ਇਸ ਗਾਣੇ ਦਾ ਲਿੰਕ ਵੀ ਸ਼ੇਅਰ ਕਰ ਦੂੰਗਾ ਆਪਣੀ ਫੇਸਬੁੱਕ ਦੇ ਉੱਤੇ ਤੇ ਅੱਜ ਵੈਲੈਂਟਾਈਨ ਡੇ ਵੀ ਹੈ ਉਹਦੀਆਂ ਵੀ ਮੁਬਾਰਕਾਂ ਬਹੁਤ-ਬਹੁਤ ਗੁਲਾਬ ਜਿਹਨੂੰ ਜਿਹਨੂੰ ਮਿਲ ਗਿਆ ਉਹਨੂੰ ਵੀ ਮੁਬਾਰਕਾਂ ਜਿਹਨੂੰ ਜਿਹਨੂੰ ਨਹੀਂ ਮਿਲਿਆ ਉਹਨੂੰ ਵੀ ਮੁਬਾਰਕਾਂ ਜਿਹਨੂੰ ਨਹੀਂ ਮਿਲਿਆ ਕੋਈ ਗਾਣਾ ਗੁਣਾ ਲਿਖ ਲਓ ਬੈਠ ਕੇ so thank you very much ਤੇ ਤੁਹਾਨੂੰ ਸਾਰਿਆਂ ਨੂੰ ਪਤਾ ਆਈ ਲਵ ਯੂ ਆਲ ਤੇ ਹੁਣ ਇਸ ਚੈਨਲ ਦੇ ਜ਼ਰੀਏ ਹੋਰ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਿਆ ਕਰਾਂਗੇ ਚਲੋ ਉਦੋਂ ਤੱਕ ਲਈ ਹੁਣ ਮੈਨੂੰ ਤੇ ਗਿਫਟ ਰੂਲਰ ਨੂੰ ਦਿਓ ਇਜਾਜ਼ਤ ਤੇ ਮਿਲਦੇ ਹਾਂ ਅਗਲੀ ਲਾਈਵ ਵੀਡੀਓ ਦੇ ਉੱਤੇ ਲਵ ਯੂ ਆਲ